<laughs> तेरा है नशा मेरे सिर छा गया ऐसी तेरी अदा yeah. मैं हो गया तेरा है नशा मेरे सिर छा गया ऐसी तेरी अदा yeah. मैं हो गया for your swag for the way that you look from the back damn how you do it like that make drop girl then bring it right back she the model type waist bottle nice got a touchscreen phone with the auto type you got that Zeus on Serato right she gon' dance all night. दो नंबर मैं देवा तेरी उच्ची लम्मी दो नंबर मैं देवा तेरी स्लिम फिट जीन दो नंबर मैं देवा तेरी उच्ची लम्मी हील दो नंबर मैं देवा तेरी स्लिम फिट जीन ਕੇ ਸੋਣੀਏ ਤੂੰ ਹਸਣਾ ਦੀ ਸਰਕਾਰ ਨੂੰ ਫੁੱਲ ਮਿਲਾ ਕੇ ਸੋਣੀਏ ਤੂੰ ਹਸਣਾ ਦੀ ਸਰਕਾਰ ਨੂੰ ਫੁੱਲ ਮਿਲਾ ਕੇ ਸੋਣੀਏ ਤੂੰ ਹਸਣਾ ਦੀ ਸਰਕਾਰ ਨੂੰ ਦੋ ਨੰਬਰ ਦੀ ਬਾਕੀ ਤੇਰੀ ਲੈਂਬਰਗਿਨੀ ਕਾਰ ਦੀ ਤੈਨੂੰ ਮੁੰਡੇ ਸਾਰੇ ਕਿਦਾਂ ਵੇਖਦੇ ਤੈਨੂੰ ਦੋ ਨੰਬਰ ਮੈਂ ਦੇਤੇ ਮੈਨੂੰ ਇੱਕ ਨੰਬਰ ਬਸ ਦੇ ਦੇ ਜਾਂ ਜ਼ਬਰ ਸਾਨੂੰ ਭੇਜ ਦੇ ਟਵਿੱਟਰ ਤੇ ਮਾਰੂੰਗਾ ਟਵੀਟ ਬਿਠਾਉਂਗਾ ਨਾ ਮੇਰੇ ਪੈਸੇਂਜਰ ਸੀਟ ਕਰੂੰਗਾ ਪੀ ਗਲਾ ਮੇਰੀ ਸਵੀਟ ਸਾਡੇ ਨਾਲ ਰਹਿ ਕੇ ਹੋਊਗੀ ਜੀਤ ਹਾਏ ਸੂਟ ਕਾਲਾ ਕਾਲਾ ਨਹੀਂ ਕਾਬੂ ਵਿੱਚ ਰਵੇ ਕਿਵੇਂ ਦਿਲ ਮੱਤ ਵਾਲਾ ਉਹ ਨੰਬਰ ਮੈਂ ਦੇਵਾ ਤੇਰੀ ਜ਼ੁਲਫਾਂ ਦੇ ਜਾਲ ਨੂੰ ਉਹ ਨੰਬਰ ਮੈਂ ਦੇਵਾ ਤੇਰੀ ਸੇਲੀ ਬੜੀ ਕਮਾਲ ਨੂੰ ਉਹ ਨੰਬਰ ਮੈਂ ਦੇਵਾ ਤੇਰੀ ਜ਼ੁਲਫਾਂ ਦੇ ਜਾਲ ਨੂੰ ਉਹ ਨੰਬਰ ਮੈਂ ਦੇਵਾ ਤੇਰੀ ਸੇਲੀ ਬੜੀ ਸੋਹਣੀਏ ਤੂੰ ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾ ਦੀ ਸਰਕਾਰ ਨੀ ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾ ਦੀ ਸਰਕਾਰ ਨੀ Hey Bilal, can I talk to him one more time, brother? I'm going in. She be in the gym, working, breaking necks, and they hearts be hurting. When she Instagramming in pictures, looking fine without no filters. Filters? Swag like a grown woman, but she's 22 and her own woman. Said she heard my jingles, now her status don't say single. What? ਜਿਵੇਂ ਸਾਡੇ ਨਾਲ ਲਾਉਣੀ ਆ ਪ੍ਰੀਤ ਨਹੀਂ uh-huh. ਫੇਸਬੁੱਕ ਦੇਣਾ ਹੀ ਜਾਂ ਕਰਨੀ ਆ ਟਵੀਟ ਨਹੀਂ ਯੂ نو ਫੇਸਬੁੱਕ ਵੀ do both you know I mean ya ਤੇਰਾ ਹੈ ਨਸ਼ਾ uh, ਦੱਸ ਕਿਵੇਂ ਸਾਡੇ ਨਾਲ ਲਾਉਣੀ ਆ ਪ੍ਰੀਤ ਨਹੀਂ ਫੇਸਬੁੱਕ ਦੇਣਾ ਹੀ ਜਾਂ ਕਰਨੀ ਟਵੀਟ ਨਹੀਂ ਦੋ ਨੰਬਰ ਮੈਂ ਦੇਵਾਂ ਤੇਰੇ ਐਪਲ ਵਾਲੇ ਫੋਨ ਨੂੰ ਦੇਵਾ ਤੇਰੇ ਡਾਂਸ ਦੇ ਜਨੂਨ ਨੂੰ ਦੋ ਨੰਬਰ ਮੈਂ ਦੇਵਾ ਤੇਰੇ ਅਕਲ ਵਾਲੇ ਫੋਨ ਨੂੰ ਦੋ ਨੰਬਰ ਮੈਂ ਦੇਵਾ ਤੇਰੇ ਡਾਂਸ ਦੇ ਜਨੂਨ ਨੂੰ ਦੋ ਨੰਬਰ ਮੈਂ ਦੇਵਾ ਤੇਰੀ ਸੋਹਣੀ ਕੈਟ ਵਾਕ ਨੂੰ ਦੋ ਨੰਬਰ ਮੈਂ ਦੇਵਾ ਤੇਰੀ ਮਿੱਠੀ ਮਿੱਠੀ ਟੋਕ ਨੂੰ ਦੋ ਨੰਬਰ ਜੋ ਬਾਕੀ ਆ ਤੂੰ ਲੈ ਲੈ ਉਦਾਰ ਨਹੀਂ ਕੁੱਲ ਮਿਲਾ ਕੇ ਸੋਹਣੀਏ ਤੂੰ ਹਸਣਾ ਦੀ ਸਰਕਾਰ ਦੋ ਨੰਬਰ ਦੀ ਬਾਕੀ ਤੇਰੀ ਲੈ मेरी लंबरगिनी कार